ਉਥੇ ਉਹਨੇ ਬੈਠਣਾ ਉਹਦੇ ਉੱਤੇ ਬੈਠਣਾ ਭਜਨ ਕਰਦੇ ਕਰਦੇ ਤੋਂ ਉਹ ਕਰਦੇ ਕਰਦੇ ਗੁਲਾਟ ਹੋਣਾ ਵਿਚਲੇ ਪੈਣਾ ਉਹ ਆ ਕੇ ਗਿੱਲੇ ਨਾਲ ਗਿੱਲੇ ਉਹ ਜਿਹੜਾ ਲਗੋਟੀ ਜੀ ਬੰਨੀ ਸੀ ਉਹਦੇ ਨਾਲ ਬੈਠਣਾ ਉਹ ਕਰਦੇ ਕਰਦੇ ਉਹਨੂੰ ਜਗਾਲ ਲਾ ਕੇ ਤੋਂ ਟੋਏ ਪੈ ਗਏ ਉਹ ਬੈਠਾ ਇੱਕ ਦਿਨ ਤੋਂ ਉਹਨੂੰ ਚੁੱਭਣ ਚੁੱਭਣ ਤੋਂ ਉਹਨੇ ਦੇਖਿਆ ਵੀ ਇਹ ਗੱਲ ਕੀ ਆ ਉਹ ਦੇਖਿਆ ਓਹੋ ਮਨ ਨੂੰ ਲਾਨਤ ਪਾਈ ਉਹ ਕਹਿੰਦਾ ਮੂਰਖਾ ਆ ਲੋਹੇ ਦੀ ਚਦਰ ਦੇ ਵਿੱਚ ਟੋਏ ਪੈ ਗਏ ਹਨ ਤੇਰੇ ਮਨ 'ਚ ਨਹੀਂ ਪਏ ਤੇਰਾ ਮਨ ਅਜੇ ਵੀ ਸਿੱਧਾ ਨਹੀਂ ਹੋਇਆ ਇਸ ਤੇ ਇਹ ਚੀਜ਼ਾਂ ਉਹ ਇਹ ਚੀਜ਼ਾਂ ਅਸੀਂ ਵੀ ਆਪਣੇ ਮਨ ਨਾਲ ਸੋਚ ਸਕਦੇ ਆ ਆ ਸਾਡੀ ਵੀ ਉਮਰ ਜਿਹੜੀ ਹੈ ਇਹ ਇੱਕ ਇੱਕ ਬੂੰਦ ਇੱਕ ਇੱਕ ਸਵਾਸ ਦੇ ਨਾਲ ਬੀਤ ਰਹੀ ਹੈ ਬੀਤ ਜਾਏ ਹੈ ਬੀਤ ਜਾਏ ਹੈ ਜਨਮ ਆਕਾਜ ਰੇ ਕਹਿੰਦੇ ਨਿਸ ਦਿਨ ਸੁਣ ਕੇ ਪ੍ਰਾਨ ਸਮਝਤ ਨਾ ਰੇ ਜਾਨ ਉਹ ਕਾਲ ਤੋਂ ਪਹੁੰਚਿਓ ਆਨ ਕਹਾਂ ਜਾਇ ਹੈ ਭਾਜ ਰੇ ਉਹ ਆਸਿਰ ਜੋ ਮਾਨੀ ਦੇ ਜਿਹੜੀ ਦੇ ਜਿਹੜੀ ਦੇ ਫੁੱਲਾਂ ਊੜੀ ਫਿਰਦੀ ਸੀ ਤੇ ਮੱਖੀ ਵੀ ਬੈਠ ਜਾਏ ਮੋਢੇ ਮੋਢੇ ਉਤੋਂ ਦੀ ਥੁੱਕਦੀ ਸੀ ਉਹ ਕਾਇਆ ਹੰਬ ਜਾਂਦੀ ਸੀ ਛੀਜੇ ਕਾਇਆ ਭਈ ਸਿਵਾਲ ਪਾਠੀ ਜਣ ਸਮਝਦੇ ਹਨ ਸਿਵਾਲ ਮੈਨੇ ਜਾਲਾ ਛੀਜੇ ਕਾਇਮ ਪਈ ਬਾਲ ਜਾਲੇ ਵਰਗੀ ਹੋ ਗਈ ਉਠ ਨਹੀਂ ਹੁੰਦਾ ਤੁਰ ਨਹੀਂ ਹੁੰਦਾ ਕਿਰਿਆ ਨਹੀਂ ਸਾਧ ਹੁੰਦੀ ਕਿਉਂ ਸਤਿਗੁਰੂ ਪ੍ਰਤਾਪ ਆਖੋ ਧੰਨ ਸਤਿਗੁਰੂ ਪ੍ਰਤਾਪ ਸਿੰਘ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਗੁਰਮਤ ਮਿਲਿਏ 20 21 20 21 ਸਾਲਾਂ ਦਾ ਜੇ ਗੁਰਮਤ ਵਿੱਚ ਮਿਲ ਜਾਏ ਤੇ ਉਹਦੀ ਕਾਇਆ ਨਵੀਂ ਹੋਏਗੀ ਸੇਵਾ ਉਹ ਕਰ ਸਕਦਾ ਹੋਏਗਾ ਸਤਿਗੁਰੂ ਪ੍ਰਤਾਪ ਸਿੰਘ ਜੀ ਆਪ 6 ਘੰਟੇ ਬੈਠਦੇ ਇਸ ਤਰ੍ਹਾਂ ਆਪਣੀ ਰਸਨਾ ਨਾਲ ਬਚਨ ਕਰਦੇ ਤੇ ਜੇ ਕਦੇ ਇਸ ਤਰ੍ਹਾਂ ਹੋ ਜਾਣਾ ਨਾ ਕਹਿਣਾ ਪਿਆ ਅੱਜ ਬੈਠਣ ਦਾ ਸਵਾਦ ਨਹੀਂ ਇਸ ਤੇ ਜਬ ਲਕ ਕਹਿੰਦੇ ਜਰਾ ਰੋਗ ਨਹੀਂ ਆਇਆ ਜਿੰਨਾ ਚਿਰ ਬੁਢੇਪਾ ਨਹੀਂ ਆਇਆ ਜਬ ਲਕ ਕਾਲ ਗਰਸੀ ਨਹੀਂ ਕਾਇਆ ਤੇ ਜਬ ਲਕ ਬਿਕਲ ਭਈ ਨੇ ਮਾਨੀ ਭਜਰੇ ਲੈ ਮਨ ਸਾਗਰ ਮੈਂ ਵੀ ਉਹਨਾਂ ਦੀ ਰੀਸ ਨਾਲ ਵੈਸੇ 3-4 ਘੰਟੇ ਇਹਨੂੰ ਪਦਮ ਆਸਨ ਕਹਿੰਦੇ ਮੈਂ ਵੀ ਬੈਠ ਲੈਂਦਾ ਸੀ ਤੋਂ ਮੇਰਾ ਕਹਿਣ ਦਾ ਭਾਵ ਇਹ ਸਰੀਰ ਸਵਸਤ ਬਵਸਥਾ ਹਰ ਕੀ ਸੇਵਾ ਮਧ ਅੰਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਬਹੁਰ ਜਨਮ ਨਾ ਛਾਪਣ हे ਪ੍ਰਾਨ ਨਾਸ ਗੋਬਿੰਦੈ ਕਿਰਪਾ ਨਿਧਾਨੀ ਜਗਤ ਗੁਰੂ हे ਸੰਸਾਰ ਤਾਪ ਹਰਣੈ ਕਰਣਾ ਮੈਂ ਸਭ ਦੁਖ ਰੋ हे ਸ਼ਰਨ ਜੋਗਾ ਦਇਆਲੇ ਦੀਨਾ ਨਾਥ ਮੈਂ ਕਰੋ ਤੇ ਅਖੀਰਲੀ ਪੰਕਤੀ ਕੀ ਕਹਿੰਦੇ ਸਰੀਰ ਸਵਸਤ ਕੀਣ ਸਮੈ ਸਿਮਰੰਤ ਨਾਨਕ ਰਾਮ ਦਾ ਮੋਦਰ ਮਾਧਵ ਸਰੀਰ ਸਵਸਤ ਤੇ ਖੀਣ ਸਾਵੇਂ ਇਸ ਤਰ੍ਹਾਂ ਦੀ ਸਾਡੀ ਸਮਦ੍ਰਿਸ਼ਟੀ ਹੋ ਜਾਏ ਭਈ ਸਵਸਤ ਸਰੀਰ ਹੈ ਤੰਦਰੁਸਤੀ ਨਹੀਂ ਵੀ ਤਾਂ ਵੀ ਜਿਸ ਵੇਲੇ ਭਜਨ ਕਰਨ ਲੱਗੇ ਉਸ ਵੇਲੇ ਫਿਰ ਉਹ ਤਾਕਤ ਬਖਸ਼ ਦਿੰਦਾ ਜੇ ਸਾਡੇ ਮਨ ਵਿੱਚ ਹੋਵੇ ਜੇ ਸਾਡੇ ਮਨ ਵਿੱਚ ਇਸ਼ਕ ਹੋਵੇ ਉਹ ਇਸ਼ਕ ਜਿਹੜਾ ਸੀ ਨਾ ਉਸ ਇਸ਼ਕ ਨੇ ਕੱਚਾ ਘੜਾ ਜਿਹੜਾ ਦੇਖਣ ਨਹੀਂ ਦਿੱਤਾ ਉਹ ਨਾ ਆ ਗਿਆ ਵਿੱਚ ਭਾਈ ਗੁਰਦਾਸ ਦੀ ਬਾਣੀ ਦੇ ਭਈ ਸੋਹਣੀ ਮਹੀਵਾਲ ਨੂੰ ਨੈ ਤਰਦੀ ਰਾਤੀ ਸਤਿਗੁਰੂ ਪ੍ਰਤਾਪ ਸਿੰਘ ਕਹਿੰਦੇ ਕਹਿੰਦੇ ਸੋਹਣੀ ਤਾਂ ਹੋਵਾਂ ਜੇ ਮੈਂ ਅੱਜ ਮਿਲਸਾਂ ਨਹੀਂ ਤੇ ਕੋਜੜੀ ਨਾਮ ਰਖਾਵ ਸਾਂ ਤੋ ਇਹ ਸਤਿਗੁਰਾਂ ਦੀ ਗੁਰਬਾਣੀ ਮੈਂ ਤੇ ਕੋਈ ਵਿਦਵਾਨ ਨਹੀਂ ਆ ਅਰਜ਼ਾਂ ਕਰਦਾ ਹਾਂ ਭਈ ਅਸੀਂ ਥੋੜਾ ਜਿਹਾ ਇਹ ਆਉਣ ਵਾਲੀ نسل ਜਿਹੜੀ ਆ ਉਹਨੂੰ ਬਿਠਾਲਣ ਦੇ ਵਾਸਤੇ ਅਸੀਂ ਟਾਈਮ ਕੱਢਣਾ ਸ਼ੁਰੂ ਕਰੀਏ ਪੈਸੇ ਸਾਨੂੰ ਜਿੰਨੀ ਪਰਾ ਲੱਭਤ ਉਨੇ ਹੀ ਮਿਲਨੇ ਆ ਇਹ ਫੇ ਛੱਡ ਕੇ ਜਾਣੇ ਆ ਛਾੜ ਛਾੜ ਸਗਲੀ ਗਈ ਤੇ ਮੂੜ ਤਾਂ ਹੈ ਲਪਟਾਏ ਸਾਡੇ ਕੁਲਦੀਪ ਸਿੰਘ ਹੁਣੀ ਪ੍ਰਧਾਨ ਇਹ ਵੀ ਨਾ ਕੀ ਪਾਠੀ ਹਨ ਸ੍ਰੀ ਰਾਗ ਚ ਆਉਂਦੀ ਤੁਕ ਮਾਇਆ ਜੇਵੜ ਦੁੱਖ ਨਹੀਂ ਕੀ ਕਹਿੰਦੇ ਮਾਇਆ ਜੀਵੜ ਦੁੱਖ ਨਹੀਂ ਸਭ ਭਵ ਥਕੇ ਸੰਸਾਰ ਅਸੀਂ ਇਹਨੂੰ ਸੁਖ ਮੰਨਿਆ ਬਸ ਇੰਨਾ ਹੀ ਗਿਆਨ ਜਿਹੜਾ ਜਿਹੜੀ ਆ ਤਾਰਾਂ ਆ ਰਹੀਆਂ ਬਿਜਲੀ ਦੀਆਂ ਸਹੀ ਜੁੜ ਗਈਆਂ ਤੇ ਬਿਜਲੀ ਜਾ ਪਈ ਜੇ ਉਧਰ ਲਈ ਉਧਰ ਜੁੜ ਗਈ ਤਾਂ ਫੇਰ ਤੁਹਾਨੂੰ ਪਤਾ ਹੀ ਵੀ ਕੀ ਹੋਣਾ ਇਹ ਤਾਰ ਜਿਹੜੀ ਉਧਰ ਲਈ ਆ ਨਾ ਉਹ ਇੱਧਰ ਜੁੜ ਗਈ ਇੱਧਰ ਲਈ ਇੱਧਰ ਜੁੜ ਗਈ ਬਸ ਇਸ ਕਰਕੇ ਨਾ ਸਾਨੂੰ ਭਜਨ ਦਾ ਸਵਾਦ ਆਉਂਦਾ ਨਾ ਸਾਡੇ ਉਦਮ ਆਉਂਦਾ ਹਾਂ ਉਹ ਕਹਿੰਦੇ ਉਸ ਚੀਜ਼ ਵਾਸਤੇ ਜਿਹੜੀ ਛੱਡ ਕੇ ਜਾਣੀ ਆ ਉਹਦੇ ਵਾਸਤੇ ਅਸੀਂ ਕਰਦੇ ਉਹਦਾ ਮਨ ਸਾਡੇ 'ਚ ਮੋਹ ਲੱਗਾ ਆ ਸਤਿਗੁਰਾਂ ਅੱਗੇ ਅਰਦਾਸ ਕਰੀਏ ਦਿਲੋਂ ਹੋ ਕੇ ਸਤਿਗੁਰ ਦੇ ਘਰ 'ਚ ਕੋਈ ਘਾਟਾ ਨਹੀਂ ਜਿਹੜੀ ਜੋ ਵਸਤ ਮੰਗੀਏ ਸਾਈ ਪਾਈਏ ਜੇ ਨਾਮ ਚਿਤ ਲਾਈਏ ਪਰ ਵਸਤ ਅਸੀਂ ਕਹਿੰਦੇ ਮੰਮਾ ਮੰਗਨ ਹਾਰ ਇਆਨਾ ਦੇਨ ਹਾਰ ਦੇ ਰਹੋ ਸਜਾਨਾ ਜੋ ਦੀਆ ਸੋ ਏਕੈ ਵਾਰ ਮਨ ਮੂਰਖ ਕਾ ਕਰੇ ਪੁਕਾਰ ਫੇਕੀ ਕਰਦਾ ਕਹਿੰਦੇ ਜਉ ਮੰਗੇ ਤਾਂ ਮੰਗੇ ਬੀਆ ਜਿਸ ਵੇਲੇ ਮੰਗਦਾ ਤਾਂ ਗਲਤ ਚੀਜ਼ ਹੀ ਫੇ ਜਿੱਦਾਂ ਸਤਿਗੁਰੂ ਰਾਮ ਸਿੰਘ ਨੇ ਪੰਜਾਬ ਸਿੰਘ ਨੂੰ ਕਿਹਾ ਉਹ ਮੰਗ ਲੈ ਪੰਜਾਬ ਸਿਆਂ ਜੋ ਉਹ ਉਹ ਕਹਿੰਦਾ ਵੀ ਤੂੰ ਦੇ ਸਕਦਾ ਕਿ ਹਾਂ ਦੇ ਸਕਦਾ ਫੇ ਕਹਿੰਦੇ ਵੇਸਵਾ ਤੇ ਸ਼ਰਾਬ ਮਿਲੇ ਜਾ ਉਹ ਕਹਿੰਦੇ ਪੰਜਾਬਿਆ ਖਰਾਬਿਆ ਗਲ ਕੇ ਮਰੇਗਾ ਜਉ ਮੰਗੇ ਤਾਂ ਮੰਗੇ ਵੀ ਆ ਜਨ ਤੇ ਕੁਸਲ ਨਾ ਕਾਹੂ ਥੀਆ ਮੰਗਨ ਮੰਗ ਤੇ ਏਕ ਹੈ ਮੰਗ ਨਾਨਕ ਜਾਤੇ ਪਰੇ ਪ੍ਰਾਣ ਸਤਿ ਸ੍ਰੀ ਅਕਾਲ ਮੇਰੀ ਭੁੱਲਾਂ ਬਖਸ਼ ਲੈ ਜੀ